ਕਰ ਕਿਰਪਾ ਵਸੋ ਮੇਰਾ ਹਿਰਦੈ ਹੋਏ ਸਹਾਈ ਆਪ ਕਰ ਕਿਰਪਾ ਵਸੋ ਮੇਰਾ ਹਿਰਦੈ ਹੋਏ ਸਹਾਈ

ਨਾਮਾ ਜਾਪ ਰਾਮ ਨਾਮਾ ਜਾਪ ਕਰ ਕਿਰਪਾ ਵਸੋ ਮੇਰਾ ਹਿਰਦੈ ਹੋਏ ਸਹਾਈ ਕਰ ਕਿਰਪਾ ਵਸੋ ਮੇਰਾ ਹਿਰਦੈ ਦੇਖਤ ਸਾਧੂ ਸੰਗ ਦੇਖਤ ਸਾਧੂ ਸੰਗ ਹਰ ਹਰ ਨਾਮ ਚਰਾਵੋ ਰੰਗਨ ਹਰ ਹਰ ਆਪ ਹੀ ਪ੍ਰਭ ਰੰਗ ਆਪ ਹੀ ਪ੍ਰਭ ਰੰਗ ਕਰ ਕਿਰਪਾ ਵਸੋ ਮੇਰੇ ਹਿਰਦੈ ਹੋਏ ਸਹਾਈ ਜਨਮ ਰਾਮ ਨਾਮ ਜਪ ਮਨ ਮੈਂ ਰਾਮ ਨਾਮ ਜਪ ਮਨ ਮੈਂ ਰਾਮ ਨਾਮ ਜਪ ਮਨ ਮੈਂ ਰਾਮ ਨਾਮ ਜਪ ਰਾਮ ਨਾਮ ਜਪ ਕਰ ਕਿਰਪਾ ਵਸੋ ਦੇ ਹੋਏ ਸਹਾਈਆ ਸੁਣ ਸੁਣ ਨਾਮ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਨ ਕਾ ਜਾਓ ਸੁਣ ਸੁਣ ਨਾਮ ਸੁਣ ਸੁਣ ਨਾਮ ਤੁਮਾਰਾ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਨ ਕਾ ਚਾਓ ਪ੍ਰਭ ਪੇਖਨ ਕਾ ਚਾਓ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਉ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਣ ਕਾ ਰੱਬ ਪੇਖਨ ਕਾਤੋ ਦਇਆ ਕਰੋ ਕਰਮ ਆਪਣੇ ਕੋ ਦਇਆ ਕਰੋ ਕਰਮ ਆਪਣੇ ਕੋ ਇਹ ਮਨੋਰਥ ਸੋ ਇਹ ਮਨੋਰਥ ਮਨੋਰਥ ਕਰ ਕਿਰਪਾ ਵਸੋ ਮੇਰਾ ਹਿਰਦੈ ਜੀ ਹੋਏ ਸਹਾਈ ਆਪ ਕਰ ਕਿਰਪਾ ਵਸੋ ਮੇਰਾ ਹਿਰਦੈ ਹੋਏ ਸਹਾਈ ਵਿੱਚ ਆਏ ਹਮਰੇ ਵਸ ਕੀ ਮੇਰਾ ਦੀਆ ਹੈ ਤੇਰਾ ਦੀਆ ਖਾਹੇ ਕਰ ਕਿਰਪਾ ਸੋ ਮੇਰਾ ਹਿਰਦੈ ਜੀ ਹੋਏ ਸਹਾਈ ਆਪ ਕਰ ਕਿਰਪਾ ਸੋ ਮੇਰਾ ਹਿਰਦੈ ਹੋਏ ਸਹਾਈ मन में கில்விக்கு காட்ட ਕਾਟੈ ਜਨਮ ਜਨਮ ਕੇ ਕਿਲ ਵਿਖ ਕਾਟੈ ਮਜਨ ਹਰ ਜਨ ਧੂਰ ਮਜਨ ਹਰ ਜਨ ਧੂਰ ਪਾਏ ਭਗਤ ਪਰਮ ਪਉ ਹਰ ਨਾਨਕ ਸਦਾ ਗੁਰੂ ਹਰ ਨਾਨਕ ਸਦਾ ਨਾਨਕ ਸਦਾ ਹਜੂਰ ਕਰ ਕਿਰਪਾ ਮੇਰਾ ਹਿਰਦੈ ਹੋਏ ਸਹਾਈ ਆਪ ਕਰ ਕਿਰਪਾ ਵਸ ਹੋਏ ਸਹਾਈ ਆਪ ਕਰ ਕਿਰਪਾ ਵਸੋ ਰਹਿਰ ਮਨ ਮੈਂ ਰਾਮ ਨਾਮ ਜਾਪ ਮਨ ਮੈਂ ਰਾਮ ਨਾਮ ਜਾਪ ਰਾਮ ਨਾਮ ਜਾਪ सहाय ਆਪ ਕਰ ਕਿਰਪਾ ਵਸੋ ਮੇਰੇ ਹਿਰਦੈ ਹੋਏ ਕਰ ਮੇਰੇ ਹਿਰਦੈ ਹੋਏ ਕਰ ਹਿਰਦੈ ਕਰ ਹਰ ਕਿਰਪਾ ਵਸੋ ਫਿਰ ਸਤਿਗੁਰਾਂ ਦੇ ਚਰਨਾਂ ਵਿੱਚ ਮਹਾਂਪੁਰਸ਼ਾਂ ਦੀ ਯਾਦ ਵਿੱਚ ਜੁੜ ਬੈਠੇ ਸਤਸੰਗੀ ਜਨੋ ਵੈਸੇ ਮੈਂ ਬਹੁਤ ਘੱਟ ਥਾਵਾਂ ਤੇ ਐਸੀ ਯਤਨ ਜਾਂ ਕੋਸ਼ਿਸ਼ ਕਰਦਾ ਹਾਂ ਕਿ ਜਿੱਥੇ ਆਪਣੀ ਹੌਂ ਦਾ ਪਸਾਰਾ ਕਰਾਂ ਕੀਰਤਨ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਜੋ ਸਾਹਿਬ ਨੇ ਕੀਰਤੀ ਕਰਵਾਈ ਸ਼ਬਦਾਂ ਦੀ ਇੱਕ ਕੈਸਟ ਰਿਲੀਜ਼ ਕੀਤੀ ਗਈ ਜਿਸ ਦਾ ਨਾਮ ਕੰਪਨੀ ਨੇ ਹਰ ਜੀ ਮਾਤਾ ਹਰ ਜੀ ਪਿਤਾ ਰੱਖਿਆ ਤੁਸੀਂ ਮੇਰੇ ਨਾਲ ਬਹੁਤ ਦੇਰ ਤੋਂ ਪਿਆਰ ਕਰਦੇ ਹੋ ਬਹੁਤਾ ਸਾਡਾ ਯਤਨ ਹੀ ਸੀ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਨੌਜਵਾਨ ਬੱਚਿਆਂ ਨੂੰ ਕੀਰਤਨ ਨਾਲ ਜੋੜਿਆ ਜਾਵੇ ਬਹੁਤ ਸਮਾਂ ਪਹਿਲਾਂ ਮੈਂ ਕਿਉਂਕਿ ਮੈਂ ਪਿੰਡ ਦਾ ਰਹਿਣ ਵਾਲਾ ਪਿੰਡਾਂ ਦੇ ਵਿੱਚ ਜਦੋਂ ਕੋਈ ਕੀਰਤਨੀਆ ਹੁੰਦਾ ਸੀ ਤਾਂ ਉਹਨਾਂ ਨੇ ਜਦੋਂ ਬੰਦਨਾ ਸ਼ੁਰੂ ਕਰਨੀ ਆਲਾਪ ਕਰਨਾ ਤੇ ਬੱਚੇ ਸਾਹਮਣੇ ਬੈਠੇ ਬਜ਼ੁਰਗ ਵੀ ਹੱਸਣੇ ਇਹ ਭਾਈ ਜੀ ਨੂੰ ਕੀ ਹੋ ਗਿਆ ਮਜ਼ਾਕ ਉਡਾਉਂਦੇ ਸਨ ਮੈਂ ਪਿੰਡ ਦੇ ਲੋਕਾਂ ਨੂੰ ਬਿਹਤਰ ਜਾਣਦਾ ਸੀ ਰਿਹਾ ਜੀ ਉਹਨਾਂ ਦੇ ਕੋਲ ਤੇ ਰਿਹਾ ਵੀ ਦਰਿਆ ਦੇ ਕਿਨਾਰੇ ਤੇ ਤੁਹਾਥੋਂ ਥੋੜਾ ਦੂਰ ਬਿਆਸ ਦੇ ਦਰਿਆ ਸ੍ਰੀ ਹਰਗੋਬਿੰਦਪੁਰ ਦੇ ਕੋਲ ਬਿਲਕੁਲ ਪਛੜਾ ਹੋਇਆ ਜਿਹਾ ਇਲਾਕਾ ਹੈ ਉਸ ਇਲਾਕੇ ਦੇ ਵਿੱਚ ਮੇਰਾ ਇੱਕ ਛੋਟਾ ਜਿਹਾ ਪਿੰਡ ਹੈ ਬੱਲੜਵਾਲਾ ਪਿੰਡਾਂ ਦੇ ਵਿੱਚ ਜਦ ਕੋਈ ਕੀਰਤਨੀ ਨੇ ਕੀਰਤਨ ਕਰਨ ਵਾਸਤੇ ਆਉਣਾ ਤਾਂ ਹੱਸਣਾ ਲੋਕਾਂ ਨੇ ਹੱਸਦੇ ਇਸ ਕਰਕੇ ਸਨ ਕਿ ਨਾ ਤਾਂ ਸੰਗੀਤ ਦੀ ਸਮਝ ਸੀ ਤੇ ਨਾ ਜਿਹੜਾ ਗਾਇਆ ਜਾ ਰਿਹਾ ਸੀ ਉਸ ਦੀ ਸਮਝ ਪੈਂਦੀ ਸੀ ਸ਼ਬਦ ਦੀ ਸਮਝ ਨਹੀਂ ਸੀ ਪੈਂਦੀ ਕੀ ਆਖਿਆ ਜਾ ਰਿਹਾ ਹੈ ਕੀ ਗਾ ਰਿਹਾ ਕੋਈ ਤੋ ਜਦ ਦਾਸਰੇ ਤੁਹਾਡੀ ਅਸੀਸ ਲੈਣ ਵਾਸਤੇ ਸਟੇਜ ਤੇ ਆਏ ਤਾਂ ਬਹੁਤ ਸਾਰੇ ਲੋਕਾਂ ਨੇ ਸਲਾਹ ਦਿੱਤੀ ਭਾਈ ਜੀ ਤੁਹਾਨੂੰ ਕਿਸੇ ਨੇ ਨਹੀਂ ਸੁਣਨਾ ਕਥਾ ਕਰਿਆ ਕਰੋ ਨਾਲ ਸਾਖੀਆਂ ਸੁਣਾਇਆ ਕਰੋ ਫੇਰ ਕੀਰਤਨ ਸੁਣਨਗੇ ਤੁਹਾਡਾ ਤੋਂ ਮੈਂ ਮੇਰੇ ਪਿੰਡ ਦੇ ਵਿੱਚ ਗਰੀਬ ਦਾਸੀ ਸੰਤ ਰਹਿੰਦੇ ਸਨ ਸਵਾਮੀ ਸਰੂਪਾਨੰਦ ਜੀ ਮੈਂ ਉਹਨਾਂ ਦੀ ਪ੍ਰੇਰਣਾ ਤੋਂ ਕੀਰਤਨ ਵਾਲੇ ਪਾਸੇ ਆਇਆ ਉਹਨਾਂ ਮਹਾਂਪੁਰਸ਼ਾਂ ਨੇ ਇੱਕ ਗੱਲ ਸਿਖਾਈ ਸੀ ਕਿ ਨਰੋਲ ਸਤਿਗੁਰੂ ਦੀ ਬਾਣੀ ਦਾ ਕੀਰਤਨ ਕਰਨਾ ਕੋਈ ਸੁਣੇ ਕੋਈ ਨਾ ਸੁਣੇ ਜਦ ਸ਼ਬਦ ਗਾਉਣਾ ਹੈ ਤੇ ਸ਼ਬਦ ਨੂੰ ਅੰਦਰੋਂ ਗਾਉਣਾ ਹੈ ਖੈਰ ਉਹ ਤਾਂ ਮੇਰੀ ਅਵਸਥਾ ਬਣ ਨਹੀਂ ਸਕੀ ਤਾਂ ਨਰੋਲ ਗੁਰਬਾਣੀ ਦਾ ਕੀਰਤਨ ਸ਼ੁਰੂ ਹੋਇਆ ਮੈਂ ਜਦੋਂ ਪਹਿਲੀ ਅਸੀਂ ਕੈਸਟ ਰਿਕਾਰਡ ਕਰਾਈ ਸਭ ਦੇਸ਼ ਪਰਾਇਆ ਤੁਸੀਂ ਹੈਰਾਨ ਹੋਵੋਗੇ ਜਿਸ ਕੰਪਨੀ ਨੇ ਰਿਕਾਰਡ ਕੀਤੀ ਜਦੋਂ ਉਸ ਨੂੰ ਮਾਰਕੀਟ ਵਿੱਚ ਭੇਜਿਆ ਸਾਰੀ ਕੈਸਟ ਵਾਪਸ ਆ ਗਈ ਕਿਸੇ ਨੇ ਨਾ ਸੁਣਿਆ ਤੋਂ ਮੈਨੂੰ ਪੰਡਤ ਜੀ ਕਹਿਣ ਲੱਗੇ ਜਿਹੜੇ ਕੰਪਨੀ ਦਾ ਮਾਲਕ ਸੀ ਕਹਿੰਦੇ ਭਾਈ ਸਾਹਿਬ ਕੈਸਟ ਵਾਪਸ ਆ ਗਈ ਹੈ ਵਿਕੀ ਨੇ ਮੈਂ ਕਿਹਾ ਜੀ ਮੈਨੂੰ ਪਹਿਲਾਂ ਹੀ ਪਤਾ ਸੀ ਕਿਉਂਕਿ ਸ਼ਬਦ ਨੂੰ ਸਮਝਣ ਵਾਲੇ ਬਹੁਤ ਘੱਟ ਹਨ ਪਰ ਮੈਨੂੰ ਉਹਨਾਂ ਨੇ ਇੱਕ ਹੌਸਲਾ ਦਿੱਤਾ ਕਹਿਣ ਲੱਗੇ ਆਪਾਂ ਹਾਰਨਾ ਨਹੀਂ ਇਹ ਯਤਨ ਆਪਾਂ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖਾਂਗੇ ਕਿ ਜੀ ਠੀਕ ਹੈ ਇੱਕ ਕੈਸਟ ਦੋ ਕੈਸਟ ਤਿੰਨ ਕੈਸਟਾਂ ਉਹ ਕੋਸ਼ਿਸ਼ ਕਰਦੇ ਰਹੇ ਅਸੀਂ ਨਵੇਂ-ਨਵੇਂ ਰਾਗੀ ਸੀ ਉਹ ਨਵਾਂ-ਨਵਾਂ ਕੰਪਨੀ ਦਾ ਮਾਲਕ ਸੀ ਚਾਹੋ ਉਸ ਨੂੰ ਵੀ ਬਹੁਤ ਸੀ ਤੇ ਚਾਹੋ ਸਾਨੂੰ ਵੀ ਬਹੁਤ ਸੀ ਕੀਰਤਨ ਦਰਬਾਰਾਂ ਦੇ ਵਿੱਚ ਜਦ ਕੀਰਤਨ ਕਰਨ ਵਾਸਤੇ ਜਾਣਾ ਨਰੋਲ ਕੀਰਤਨ ਕਰਨ ਵਾਲਾ ਇੱਕ ਦਸ ਰਹਿੰਦਾ ਜਥਾ ਸੀ ਹੋਰ ਬਾਕੀ ਕੋਈ ਵਿਆਖਿਆ ਕਰਦਾ ਸੀ ਆਪਣੇ ਆਪਣੇ ਢੰਗ ਦੇ ਨਾਲ ਕੋਈ ਸਾਖੀ ਪ੍ਰਮਾਣ ਦੇ ਕੇ ਹੌਲੀ ਹੌਲੀ ਕੀਰਤਨ ਦੀ ਸਮਝ ਪੈਣੀ ਸ਼ੁਰੂ ਹੋ ਗਈ ਔਰ ਉਹਨਾਂ ਹੀ ਸਮਿਆਂ ਦੇ ਵਿੱਚ ਮੇਰੇ ਛੋਟੇ ਵੀ ਸੰਤ ਅਨੂਪ ਸਿੰਘ ਜੀ ਮੇਰੇ ਸਹਿਯੋਗ ਵਿੱਚ ਆਏ ਔਰ ਮੈਂ ਇਹਨਾਂ ਨੂੰ ਬੇਨਤੀ ਕੀਤੀ ਉਦੋਂ ਇਹ ਉਨੇ ਰਿਆ ਕਰਦੇ ਸਨ ਆਓ ਪਰ ਰਲ ਮਿਲ ਕੇ ਹਮਲਾ ਮਾਰੀਏ ਕੁਝ ਐਸਾ ਯਤਨ ਕਰੀਏ ਜਿਸ ਨਾਲ ਕੀਰਤਨ ਸੁਣਨ ਦੀ ਬਿਰਤੀ ਪੈਦਾ ਹੋਵੇ ਨਿਰੋਲ ਬਾਣੀ ਦਾ ਕੀਰਤਨ ਸੁਣਨ ਦੀ ਬਿਰਤੀ ਪੈਦਾ ਕਰਨ ਵਾਸਤੇ ਇਹ ਸਹਿਯੋਗੀ ਬਣ ਕੇ ਆਏ ਔਰ ਸਤਿਗੁਰੂ ਦੀ ਬੜੀ ਬਖਸ਼ਿਸ਼ ਇਹਨਾਂ ਦੀ ਜਿਹੜੀ ਪਹਿਲੀ ਕੈਸਟ ਸੀ ਉਸ ਨੂੰ ਸੰਗਤਾਂ ਨੇ ਬੜਾ ਪਸੰਦ ਕੀਤਾ ਬੀਬੀ ਬਲਜੀਤ ਕੌਰ ਉਹ ਵੀ ਇਸ ਯਤਨ ਵਿੱਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੇ ਵੀ ਕੀਰਤਨ ਆਰੰਭ ਕੀਤਾ ਸੋ ਮੈਨੂੰ ਇਸ ਗੱਲ ਦੀ ਹੁਣ ਖੁਸ਼ੀ ਹੈ ਜਿਨ੍ਹਾਂ ਪਿੰਡਾਂ ਦੇ ਵਿੱਚ ਲੋਕ ਹੱਸਿਆ ਕਰਦੇ ਸਨ ਕੀਰਤਨੀਆਂ ਨੂੰ ਦੇਖ ਕੇ ਕੀਰਤਨੀਆਂ ਨੂੰ ਸੁਣ ਕੇ ਉੱਥੇ ਜਦ ਅਸੀਂ ਜਾਂਦੇ ਹਾਂ ਬਹੁ ਗਿਣਤੀ ਐਸੀ ਵੀ ਮਿਲਦੀ ਹੈ ਸਾਨੂੰ ਕੀਰਤਨ ਸੁਣਨ ਵਾਲੇ ਸਰੋਤੇ ਦੀ ਜਿਨ੍ਹਾਂ ਨੇ ਅੱਖਾਂ ਦੇ ਵਿੱਚੋਂ ਕੀਰਤਨ ਸੁਣ ਕੇ ਹੰਝੂ ਵਗਦੇ ਆ ਇਹ ਮੈਂ ਨਹੀਂ ਕਹਿ ਰਿਹਾ ਕਿ ਮੇਰੀ ਕੋਈ ਕਲਾ ਸੀਗੀ ਜਾਂ ਮੇਰੀ ਕੋਈ ਕਰਾਮਾਤ ਸੀ ਇਹ ਸ਼ਬਦ ਦੀ ਬਰਕਤ ਹੈ ਸ਼ਬਦ ਨੇ ਸੰਗਤ ਦੇ ਘਰ ਅੰਦਰ ਘਰ ਕਰ ਲਿਆ ਹੁਣ ਉਲਟਾ ਹੋ ਗਿਆ ਹੁਣ ਜੇ ਲੰਬੀ ਕੋਈ ਵਿਆਖਿਆ ਕਰਦਾ ਤਾਂ ਉਸ ਨੂੰ ਵਿੱਚ ਟੋਕ ਦਿੱਤਾ ਜਾਂਦਾ ਭਾਈ ਜੀ ਕੀਰਤਨ ਕਰੋ ਤੁਹਾਨੂੰ ਕੀਰਤਨ ਸੁਣਾਉਣ ਵਾਸਤੇ ਸੱਦਿਆ ਕਥਾ ਵਾਸਤੇ ਨਹੀਂ ਸਾਨੂੰ ਆਉਂਦੀ ਜਿਹੜੀ ਤੁਸੀਂ ਕਥਾ ਸੁਣਾਉਣੀ ਬਦਲ ਗਿਆ ਜੋ ਔਰ ਹੁਣ ਹਜ਼ਾਰਾਂ ਦੀ ਹਿਸਾਬ ਦੇ ਨਾਲ ਕੈਸਟਾਂ ਦੀ ਗਿਣਤੀ ਹੈ ਲੋਕ ਘਰਾਂ ਵਿੱਚ ਸੁਣਦੇ ਹਨ ਗੱਡੀਆਂ ਵਿੱਚ ਸੁਣਦੇ ਹਨ ਦੁਕਾਨਾਂ ਵਿੱਚ ਬਿਜ਼ਨਸ ਜਿੱਥੇ ਕਰਦੇ ਦਫ਼ਤਰਾਂ ਦੇ ਵਿੱਚ ਸੁਣਦੇ ਹਨ ਔਰ ਮੈਂ ਇਹ ਵਿਸ਼ਵਾਸ ਨਾ ਕਹਿ ਸਕਦਾ ਮੈਨੂੰ ਸ਼ਬਦ ਤੇ ਵਿਸ਼ਵਾਸ ਹੈ ਕਿ ਇੱਕ ਦਿਨ ਐਸਾ ਵੀ ਆਏਗਾ ਜਦੋਂ ਸਮੁੱਚੇ ਕੀਰਤਨੀਆਂ ਨੇ ਕੀਤਾ ਹੋਇਆ ਯਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਘਰ ਘਰ ਅੰਦਰ ਪਾਠ ਵੀ ਸ਼ੁਰੂ ਹੋਏਗਾ ਗੁਰੂ ਰਹਿਮਤ ਕਰੇ ਸਤਿਗੁਰਾਂ ਦਾ ਜੋ ਪਹਿਲਾ ਪ੍ਰਕਾਸ਼ ਪੁਰਬ ਆ ਰਿਹਾ ਹੈ ਉਹ ਸਾਡੇ ਵਾਸਤੇ ਪ੍ਰੇਰਣਾ ਲੈ ਕੇ ਆ ਰਿਹਾ ਔਰ ਅੱਜ ਜੋ ਕੈਸਟ ਰਿਲੀਜ਼ ਕੀਤੀ ਮੈਂ ਉਸ ਦੀ ਗੱਲ ਆਪ ਜੀ ਦੇ ਨਾਲ ਸਾਂਝੀ ਕਰਨ ਲੱਗਾ ਮੈਂ ਹਾਲਾਂਕਿ ਐਸਾ ਯਤਨ ਕਰਦਾ ਨਹੀਂ ਪਰ ਪੰਜਾਬ ਦੀ ਇੱਕ ਕੰਪਨੀ ਹੈ ਫਾਈਨ ਟੱਚ ਜਿਸ ਨੇ ਪੰਜਾਬ ਦੇ ਵਿੱਚ ਕੀਰਤਨੀਆਂ ਨੂੰ ਨਾਲ ਲੈ ਕੇ ਤੁਹਾਡੀਆਂ ਅਸੀਸਾਂ ਲੈ ਕੇ ਇਸ ਕੰਪਨੀ ਨੂੰ ਸ਼ੁਰੂ ਕੀਤਾ ਹੈ ਔਰ ਬਹੁਤ ਸਾਰੇ ਕੀਰਤਨੀਆਂ ਨੂੰ ਰਿਕਾਰਡ ਕਰਕੇ ਤੁਹਾਡੇ ਤੱਕ ਪਹੁੰਚਾਉਣ ਦਾ ਯਤਨ ਕਰ ਰਹੇ ਹਨ ਉਹਨਾਂ ਦੀ ਇੱਛਾ ਸੀ ਕਿ ਇਸ ਬਹੁਤ ਵੱਡੇ ਇਕੱਠ ਵਿੱਚ ਜਿੱਥੇ ਸਤਪੁਰਸ਼ ਮਹਾਪੁਰਸ਼ ਆਏ ਹੋਣ ਆਏ ਹੋਏ ਹਨ ਉਹਨਾਂ ਕੋਲੋਂ ਅਸੀਸ ਲਈ ਜਾਵੇ ਤਾਂ ਕਿ ਉਹਨਾਂ ਨੂੰ ਇਸ ਖੇਤਰ ਦੇ ਵਿੱਚ ਕਾਮਯਾਬੀ ਮਿਲੇ ਔਰ ਮੇਰੀ ਵੀ ਅਰਦਾਸ ਹੈ ਉਸ ਸਾਹਿਬ ਦੇ ਚਰਨਾਂ ਵਿੱਚ ਗਰੀਬ ਨਵਾਜ ਪਾਤਸ਼ਾਹ ਇਹਨਾਂ ਨੂੰ ਬਲ ਦੇਣਾ ਸਮਰੱਥਾ ਦੇਣੀ ਬੁੱਧੀ ਦੇਣੀ ਤਾਂ ਕਿ ਇਸ ਜੋ ਪ੍ਰਚਾਰ ਦਾ ਖੇਤਰ ਹੈ ਇਸ ਵਿੱਚ ਵੱਧ ਤੋਂ ਵੱਧ ਯਤਨ ਕਰਕੇ ਸੰਗਤਾਂ ਤੱਕ ਸ਼ਬਦ ਗੁਰਬਾਣੀ ਦੀ ਵਿਚਾਰ ਪਹੁੰਚਾ ਸਕਣ ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਾਸਰਿਆਂ ਨੂੰ ਬਹੁਤ ਮਾਣ ਦਿੱਤਾ ਹੈ ਪਿਆਰ ਦਿੱਤਾ ਹੈ ਔਰ ਮੈਂ ਤਾਂ ਆਪਣੇ ਆਪ ਨੂੰ ਵਡਭਾਗੀ ਸਮਝਦਾ ਹਾਂ ਕਿ ਜਿਨ੍ਹਾਂ ਨੂੰ ਮੇਰੇ ਸਤਿਕਾਰਯੋਗ ਮਹਾਪੁਰਸ਼ ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ ਸਾਡੇ ਬਾਲ ਸਖਾਈ ਵੀ ਹਨ ਸੰਤ ਪ੍ਰਤਪਾਲ ਸਿੰਘ ਜੀ ਸੰਤ ਅਜੀਤ ਸਿੰਘ ਜੀ ਉਹ ਬਹੁਤ ਮਾਣ ਦਿੰਦੇ ਹਨ ਬੜਾ ਪਿਆਰ ਦਿੰਦੇ ਹਨ ਔਰ ਮੈਂ ਮਹੰਤ ਤਾਰਾ ਸਿੰਘ ਜੀ ਦਾ ਆਪ ਜੀ ਨੂੰ ਪਤਾ ਹੈ ਉਹ ਮੇਰੇ ਨਾਲ ਕਿੰਨਾ ਪਿਆਰ ਕਰਦੇ ਸਨ ਉਹਨਾਂ ਦਾ ਮੈਂ ਰੋਮ ਰੋਮ ਤੋਂ ਰਣੀ ਹਾਂ ਕਰਜ਼ਦਾਰ ਹਾਂ ਸ਼ਾਇਦ ਕਈ ਜਨਮਾਂ ਤੱਕ ਮੈਂ ਉਹਨਾਂ ਦਾ ਕਰਜ਼ਾ ਨਾ ਉਤਾਰ ਸਕਾਂ ਮੈਨੂੰ ਉਹਨਾਂ ਨੇ ਅਸੀਸਾਂ ਦਿੱਤੀਆਂ ਮੈਨੂੰ ਪਿਆਰ ਦਿੱਤਾ ਮੈਂ ਤੁਹਾਡਾ ਪਿਆਰ ਮਾਣ ਰਿਹਾ ਹਾਂ ਗੁਰੂ ਰਹਿਮਤ ਕਰੇ ਸਾਡੀ ਇਹ ਸ਼ਬਦ ਨਾਲ ਬਣੀ ਹੋਈ ਸਾਂਝ ਬਣੀ ਰਹੇ ਫਿਰ ਧੰਨਵਾਦ ਸਮੇਂ-ਸਮੇਂ ਸਿਰ ਮੈਨੂੰ ਮਹਾਪੁਰਸ਼ ਬੁਲਾਉਂਦੇ ਹਨ ਮੈਂ ਆਪ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਹਾਂ ਹੁੰਦਾ ਰਹਾਂਗਾ ਜਦ ਤੱਕ ਇਹ ਸਵਾਸ ਚੱਲਦਾ ਹੈ ਜਦ ਤੱਕ ਸਤਿਗੁਰੂ ਨੇ ਕੀਰਤਨ ਦੀ ਦਾਤ ਬਖਸ਼ੀ ਹੈ ਅਸੀਸ ਦਿਓ ਤੁਹਾਡੀ ਅਸੀਸ ਮੰਨਦਾ ਰਹਾ ਤੁਹਾਡਾ ਪਿਆਰ ਮਾਣਦਾ ਰਹਾ ਕੋਟਾਨ ਕੋਟ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਦੀ ਬਾਣੀ ਸਦਕਾ ਆਪ ਸੰਗਤ ਦੇ ਸਨਮੁਖ ਬੈਠ ਉਸ ਸਾਹਿਬ ਦੀ ਕੀਰਤੀ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਮੇਰੇ ਪਿੱਛੇ ਬੈਠੇ ਹਨ ਮੇਰੇ ਛੋਟੇ ਵੀਰ ਭਾਈ ਸਰਬਜੀਤ ਸਿੰਘ ਜੀ ਮੇਰੇ ਤੋਂ ਹੈ ਬਹੁਤ ਛੋਟੇ ਹਨ ਉਮਰ ਵਿੱਚ ਪਰ ਗੁਣ ਕਰਕੇ ਬੜੇ ਵੱਡੇ ਹਨ ਇਹ ਉਸ ਥਾਂ ਦੇ ਕੀਰਤਨੀਏ ਹਨ ਉਸ ਦਰ ਦੇ ਕੀਰਤਨੀਏ ਹਨ ਉਸ ਘਰ ਦੇ ਕੀਰਤਨੀਏ ਹਨ ਉਸ ਸਤਿਗੁਰ ਦੀ ਮਹਿਰਾਮਤ ਦੀ ਬਖਸ਼ਿਸ਼ ਦੇ ਪਾਤਰ ਹਨ ਜਿਸ ਸਥਾਨ ਵਾਸਤੇ ਦੁਨੀਆ ਦੇ ਕਿਤੇ ਵੀ ਕੋਨੇ ਵਿੱਚ ਕਿਸੇ ਵੀ ਕੋਨੇ ਵਿੱਚ ਬੈਠਾ ਸਿੱਖ ਤਰਸ ਰਿਹਾ ਹੈ ਮੈਂ ਉਸ ਦਰ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਕਦੇ ਦਰਸ਼ਨ ਕਰਾਂ ਇਸ ਕਰਕੇ ਮੇਰੇ ਨਾਲੋਂ ਬਹੁਤ ਵੱਡੇ ਹਨ ਉਮਰ ਦਾ ਤਕਾਜ਼ਾ ਜ਼ਰੂਰ ਹੈ ਮੇਰੇ ਤੋਂ ਛੋਟੇ ਹਨ ਸਤਿਗੁਰੂ ਬਖਸ਼ਿਸ਼ ਕਰੇ ਇਹਨਾਂ ਬੱਚਿਆਂ ਨੂੰ ਆਪਣੇ ਚਰਨਾਂ ਵਿੱਚ ਬਿਠਾ ਕੇ ਇਸੇ ਤਰ੍ਹਾਂ ਅੰਦਰੋਂ ਭਿੱਜ ਕੇ ਕੀਰਤਨ ਕਰਨ ਦੀ ਦਾਤ ਬਖਸ਼ਿਸ਼ ਕਰਨ ਪੁੱਲ ਚੁੱਕ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ